ਵਿਵੇਕਸ਼ੀਲ ਬਨਾਮ ਚਮਤਕਾਰ ਸਮੁੰਦਰ ਦਾ ਇੱਕ ਡੱਡੂ ਕਿਸੇ ਕਾਰਨ ਖੂਹ ਵਿੱਚ ਆ ਗਿਆ ਖੂਹ ਦੇ ਡੱਡੂ ਨੇ ਪੁੱਛਿਆ ਭਾਈ ਕਿੱਥੋਂ ਆਇਆ ਹੈ ਉਸਨੇ ਉੱਤਰ ਦਿੱਤਾ ਸਮੁੰਦਰ ਵਿੱਚੋਂ ਆਇਆ ਹਾਂ ਖੂਹ ਵਾਲਾ ਡੱਡੂ ਪੁੱਛਣ ਲੱਗਾ ਸਮੁੰਦਰ ਕਿੰਨਾ ਕੋ ਵੱਡਾ ਹੁੰਦਾ ਹੈ ਜਵਾਬ ਮਿਲਿਆ ਬਹੁਤ ਵੱਡਾ ਖੂਹ ਦੇ ਡੱਡੂ ਨੇ ਖੂਹ ਵਿੱਚ ਡੁਬਕੀ ਲਾ ਕੇ ਕਿਹਾ ਕਿ ਇੰਨਾ ਵੱਡਾ ਦੂਸਰਾ ਡੱਡੂ ਕਹਿਣ ਲੱਗਾ ਨਹੀਂ ਇਸ ਤੋਂ ਵੀ ਵੱਡਾ ਪਹਿਲੇ ਨੇ ਫਿਰ ਇੱਕ ਹੋਰ ਡੂੰਗੀ ਡੁਬਕੀ ਲਾਈ ਤੇ ਪੁੱਛਿਆ ਇੰਨਾ ਵੱਡਾ ਸਮੁੰਦਰ ਦੇ ਡੱਡੂ ਨੇ ਕਿਹਾ ਕਿ ਨਹੀਂ ਭਾਈ ਇਸ ਤੋਂ ਵੀ ਬਹੁਤ ਵੱਡਾ ਇਸੇ ਤਰ੍ਹਾਂ ਜਦ ਦੋ ਚਾਰ ਹੋਰ ਡੁਬਕੀਆਂ ਲਗਾ ਕੇ ਖੂਹ ਦੇ ਡੱਡੂ ਨੇ ਪੁੱਛਿਆ ਤਾਂ ਫਿਰ ਵੀ ਉੱਤਰ ਮਿਲਿਆ ਕਿ ਨਹੀਂ ਭਾਈ ਇਸ ਤੋਂ ਵੀ ਵੱਡਾ ਅਖੀਰ ਨੂੰ ਖੂਹ ਦਾ ਡੱਡੂ ਕਹਿਣ ਲੱਗਾ ਤੂੰ ਝੂਠ ਬੋਲਦਾ ਹੈ ਇਸ ਤੋਂ ਵੱਡਾ ਸਮੁੰਦਰ ਹੋ ਹੀ ਨਹੀਂ ਸਕਦਾ ਇਹੋ ਹਾਲ ਸਭਰਾ ਦਾ ਹੈ ਪੜ੍ਹਾਈ ਕਰਨ ਪਿੱਛੋਂ ਜਹਾਨ ਖੇਲਾ ਦੀ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲੈ ਕੇ ਸਿਪਾਹੀ ਬਣ ਗਿਆ ਸਾਰੀ ਉਮਰ ਡੰਡਾ ਲੈ ਕੇ ਤਰਨਤਾਰ ਦੇ ਚੌਂਕ ਵਿੱਚ ਖੜਾ ਕਦੇ ਰਕਸ਼ੇ ਵਾਲੇ ਦੇ ਡੰਡਾ ਮਾਰ ਕੇ ਗਾਲ ਕੱਢ ਕੇ ਪੈਸੇ ਉਗਰਾ ਲਏ ਕਦੇ ਰੇੜੀ ਵਾਲੇ ਨੂੰ ਘੁਰਕੀਆਂ ਮਾਰੀਆਂ ਫਿਰ missionary college Vaddi Kalan school ਵਿੱਚ 2 ਸਾਲ ਕੋਰਸ ਕਰਕੇ ਬਣ ਗਏ ਆਲਮ ਫਾਜ਼ਲ ਅਤੇ ਲੱਗ ਗਏ ਪਰਚੋਲ ਕਰਨ ਪਰਮੇਸ਼ਰ ਦੇ ਪਿਆਰਿਆਂ ਦੇ ਜੀਵਨ ਦੀ ਜਿਨ੍ਹਾਂ ਗੱਲਾਂ ਨੂੰ ਬ੍ਰਾਹਮਣਵਾਦੀ ਮਨਘੜਤ ਗੱਲਾਂ ਦੱਸਦਾ ਹੈ ਜੇ ਕਿਤੇ ਇਸਨੇ ਦੂਸਰੇ ਧਰਮਾਂ ਬਾਰੇ ਕੁਝ ਪੜ੍ਹਿਆ ਹੁੰਦਾ ਤਾਂ ਪਤਾ ਚੱਲ ਜਾਂਦਾ ਕਿ ਸੰਸਾਰ ਦੇ ਹਰ ਧਾਰਮਿਕ ਆਗੂ ਦੇ ਜੀਵਨ ਵਿੱਚ ਇਹ ਸਭ ਕੁਝ ਵਾਪਰਿਆ ਹੈ ਸਾਰੀ ਬਾਈਬਲ ਹਜ਼ਰਤ ਈਸਾ ਜੀ ਦੀਆਂ ਉਹਨਾਂ ਗੱਲਾਂ ਨਾਲ ਭਰੀ ਪਈ ਹੈ ਜਿੱਥੇ ਉਹਨਾਂ ਆਤਮਿਕ ਸ਼ਕਤੀ ਨਾਲ ਲੋਕਾਂ ਦੇ ਤਨ ਅਤੇ ਮਨ ਦੇ ਰੋਗ ਦੂਰ ਕੀਤੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਅਨੇਕ ਗੱਲਾਂ ਮੁਸਲਮਾਨ ਵੀਰ ਦੱਸਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਜ਼ਾਲਮ ਅਤੇ ਹੰਕਾਰੀ ਬੰਦਿਆਂ ਦਾ ਆਪਣੇ ਆਤਮਿਕ ਬਲ ਨਾਲ ਹੰਕਾਰ ਤੋੜਿਆ ਚਮਕੌਰ ਦੇ ਸਾਕੇ ਵਰਗੀ ਹੀ ਕਰਬਲਾ ਦੀ ਲੜਾਈ ਸੀ ਜਿੱਥੇ ਗਿਣਤੀ ਦੇ ਗਿਣਤੀ ਦੇ ਮੁਹੰਮਦ ਸਾਹਿਬ ਦੇ ਸੇਵਕਾਂ ਨੇ ਹਜ਼ਾਰਾਂ ਬੰਦਿਆਂ ਦਾ ਮੁਕਾਬਲਾ ਕੀਤਾ ਕੌਡੇ ਰਾਖਸ਼ ਵਾਂਗ ਹੀ ਮਹਾਤਮਾ ਬੁੱਧ ਜੀ ਅੱਗੇ ਅੰਗੁਲੀ ਮਾਲ ਨਾਮ ਦਾ ਕਾਤਲ ਮਨੁੱਖ ਸੀਲ ਗਾਂ ਵਾਂਗ ਖੜ ਗਿਆ ਇਸੇ ਤਰ੍ਹਾਂ ਹਜ਼ਰਤ ਮੂਸਾ ਜੀ ਅਤੇ ਸਨਾਤਨ ਧਰਮ ਦੇ ਮਹਾਪੁਰਸ਼ਾਂ ਨਾਲ ਸੰਬੰਧਿਤ ਸਾਖੀਆਂ ਪ੍ਰਸਿੱਧ ਹਨ ਰੀਠੇ ਵਾਂਗ ਹੀ ਅਜਮੇਰ ਸ਼ਰੀਫ ਅਜੇ ਉਹ ਬੇਰੀ ਖੜੀ ਹੈ ਜਿਸ ਦੇ ਇੱਕ ਟਾਣੇ ਦੇ ਬੇਰ ਮਿੱਠੇ ਹਨ ਅਤੇ ਦੂਸਰੇ ਦੇ ਖੱਟੇ ਹਨ ਦਿੱਲੀ ਵਿੱਚ ਹਜ਼ਰਤ ਨਿਜ਼ਾਮੂਦੀਨ ਔਲੀਆ ਚਿਸ਼ਤੀ ਦੇ ਅਸਥਾਨ ਤੇ ਕਿਸ ਤਰ੍ਹਾਂ ਤੇਲ ਦੀ ਬਜਾਏ ਪਾਣੀ ਨਾਲ ਦੀਵੇ ਜਲਦੇ ਹਨ ਇਹ ਸਭ ਨੂੰ ਪਤਾ ਹੈ ਧਾਰਮਿਕ ਬੰਦਿਆਂ ਨੇ ਇਨ੍ਹਾਂ ਗੱਲਾਂ ਤੇ ਕਦੇ ਤਰਕ ਨਹੀਂ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਰਿਆ ਅਟਕਦੇ ਪਾਣੀ ਉਤਰ ਜਾਣ ਵਾਂਗ ਹੀ ਮੁਹੰਮਦ ਲਤੀਫ ਦੀ ਕਿਤਾਬ ਹਿਸਟਰੀ ਆਫ ਪੰਜਾਬ ਵਿੱਚ ਦਰਜ ਹੈ ਕਿ ਜਦ ਅਬਦਾਲੀ ਕੁੰਝਪੁਰੇ ਦੇ ਸਥਾਨ ਤੇ ਪਹੁੰਚਿਆ ਦਰਿਆ ਵਿੱਚ ਪਾਣੀ ਚੜਿਆ ਹੋਇਆ ਸੀ ਪਰ ਅਬਦਾਲੀ ਹਰ ਹਾਲਤ ਵਿੱਚ ਦਰਿਆ ਪਾਰ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਕੇ ਤੀਰ ਛੱਡਿਆ ਅਤੇ ਆਪਣੀ ਫੌਜ ਨਾਲ ਸਹੀ ਸਲਾਮਤ ਦਰਿਆ ਪਾਰ ਕਰ ਗਿਆ ਪਰ ਨਾਸਤਕਾਂ ਨੂੰ ਅਤੇ ਵਿਗਿਆਨ ਦੇ ਪਾਸ਼ਕਾਂ ਨੂੰ ਇਹ ਗੱਲਾਂ ਹਜਮ ਨਹੀਂ ਹੁੰਦੀਆਂ ਇਸ ਲਈ ਤਰਕਾਂ ਮਾਰਦੇ ਹਨ ਪੰਜਾ ਸਾਹਿਬ ਬਾਰੇ ਸਭਰਾ ਆਪਣੀ 6ਵੀਂ ਕਿਤਾਬ ਦੇ ਪੰਨਾ 94 ਤੇ ਇੰਜ ਲਿਖਦਾ ਹੈ ਇਹ ਲੋਕ ਸਿੱਖ ਮਾਰੂ ਤਾਕਤਾਂ ਦੇ ਇਸ਼ਾਰੇ ਤੇ ਪਹਾੜ ਵਾਲੇ ਪੰਜੇ ਦੀ ਮਹਾਨਤਾ ਵਧਾ ਰਹੇ ਹਨ ਅਤੇ ਗੁਰੂ ਨੇ ਆਪਣੇ ਕਰ ਕਮਲਾਂ ਨਾਲ ਜੋ ਬਾਣੀ ਲਿਖੀ ਹੈ ਇਸ ਦੀ ਮਹਾਨਤਾ ਘਟਾ ਰਹੇ ਹਨ ਅੱਗੇ ਪੰਨਾ 95 ਤੇ ਲਿਖਦਾ ਹੈ ਪੰਜਾ ਸਾਹਿਬ ਦੀ ਸਿੱਖਿਆ ਵਾਲੀ ਕੰਧਾਰੀ ਦੇ ਹੰਕਾਰ ਦੇ ਰਿੜਕੇ ਆਉਂਦੇ ਪਹਾੜ ਨੂੰ ਗੁਰੂ ਨੇ ਗੁਰਬਾਣੀ ਦੇ ਪੰਜੇ ਨਾਲ ਸਦਾ ਵਾਸਤੇ ਰੋਕ ਦਿੱਤਾ ਕੱਲ ਨੂੰ ਸਭਰਾ ਜੇ ਕਹੇ ਕਿ ਬਚਿੱਤਰ ਨਾਟਕ ਦੀ ਹਾਥੀ ਨਾਲ ਲੜਨ ਵਾਲੀ ਕਹਾਣੀ ਝੂਠੀ ਹੈ ਇਹ ਤਾਂ ਮਨ ਰੂਪੀ ਹਾਥੀ ਨੂੰ ਗੁਰਸ਼ਬਦ ਦੇ ਨੇਜੇ ਨਾਲ ਮੁਕਾਬਲਾ ਕਰਨਾ ਹੈ ਫਿਰ ਇਸ ਲਈ ਸਿੰਘਾਂ ਦੇ ਬੋਲੇ ਵਾਲਾ ਅਕਲ ਦਾਨ ਵਰਤਣਾ ਹੀ ਠੀਕ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਸਭਰਾ ਅਕਲੋਂ ਖਾਲੀ ਅਤੇ ਦ੍ਰਿਸ਼ਟੀਹੀਨ ਹੈ ਜਿਸ ਨੂੰ ਇੰਨੇ ਵੱਡੇ ਪੱਥਰ ਤੇ ਲੱਗਾ ਪੰਜਾ ਨਹੀਂ ਦਿਸਦਾ ਇਸ ਅਖੌਤੀ ਵਿਵੇਕਸ਼ੀਲ ਦੀ ਅਕਲ ਨੂੰ ਕੀ ਕਹੀਏ ਜੇ ਇਹ ਘਟਨਾ ਵਾਪਰੀ ਹੈ ਤਾਂ ਹੀ ਅਰਥ ਕੱਢੇ ਹਨ ਕਹਾਵਤ ਹੈ ਕਿ ਉਹ ਤਾਂ ਸੱਪ ਵਰਗਾ ਜ਼ਹਿਰੀ ਹੈ ਜੇ ਸੱਪ ਇੱਕ ਇੱਕ ਹਕੀਕਤ ਹੈ ਤਾਂ ਹੀ ਉਦਾਹਰਣ ਹੋਵੇਗੀ ਉਹ ਕੁੱਤੇ ਵਾਂਗ ਭੌਂਕਦਾ ਹੈ ਜੇ ਕੁੱਤਾ ਹੈ ਤਾਂ ਹੀ ਮਿਸਾਲ ਦਿੱਤੀ ਜਾਵੇਗੀ ਇੰਨਾ ਵੱਡਾ ਪੱਥਰ ਤੇ ਪੱਥਰ ਤੇ ਲੱਗਾ ਪੰਜਾ ਇਸ ਨੂੰ ਅੱਖਾਂ ਨਾਲ ਦਿਖਦਾ ਨਹੀਂ ਅਤੇ ਭਾਵ ਅਰਥ ਦਿਸਦੇ ਹਨ ਇਸੇ ਨੂੰ ਕਾਮਰੇਡੀ ਮਕਰਪਣਾ ਆਖੀਦਾ ਹੈ ਇਸ ਦਾ ਪੂਰਨ ਤੌਰ ਤੇ ਸਪਸ਼ਟੀਕਰਨ ਆਪਣੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਦੇ ਪੰਨਾ 131 ਤੋਂ 135 ਤੱਕ ਦੇ ਦਿੱਤਾ ਹੈ ਗੁਰਮਤ ਵਿੱਚ ਇਹਨਾਂ ਗੱਲਾਂ ਦਾ ਕੀ ਸਥਾਨ ਹੈ ਕਿ ਕਿਹੜੀ ਰਿੱਧ ਸਿੱਧ ਅਵਰਾ ਸਾਧ ਵਾਲੀ ਹੈ ਅਤੇ ਕਿਹੜੀ ਪਰਪਕਾਰ ਵਾਲੀ ਹੈ ਇਸ ਦਾ ਨਿਰਣਾ ਅਸੀਂ ਪਹਿਲੀ ਕਿਤਾਬ ਵਿੱਚ ਕਰ ਚੁੱਕੇ ਹਾਂ ਸਭਰਾ ਨੇ ਇਸ ਸਪਸ਼ਟੀਕਰਨ ਨੂੰ ਕੱਟਣ ਲਈ ਇੱਕ ਵੀ ਲਾਈਨ ਨਹੀਂ ਲਿਖੀ ਕਿਉਂਕਿ ਇਹਨਾਂ ਗੱਲਾਂ ਨੂੰ ਕੱਟਣ ਲਈ ਇਹਨਾਂ ਕੋਲ ਕੁਝ ਹੈ ਹੀ ਨਹੀਂ ਇਹਨਾਂ ਕੋਲ ਇੱਕੋ ਰੱਟ ਹੈ ਕਿ ਬ੍ਰਾਹਮਣਵਾਦੀ ਗੱਲਾਂ ਹਨ ਇਹ ਪਰਾਭੌਤਿਕ ਗੱਲਾਂ ਹਨ ਅਤੇ ਇਸ ਨੂੰ ਵਿਗਿਆਨ ਨਹੀਂ ਮੰਨਦਾ ਅਸੀਂ ਪਾਠਕਾਂ ਨੂੰ ਬੇਨਤੀ ਕਰਾਂਗੇ ਕਿ ਉਹ ਸਾਡੀ ਕਿਤਾਬ ਪੜ੍ਹ ਕੇ ਸਭਰਾ ਦੀ ਲਿਖਤ ਨਾਲ ਤੁਲਨਾ ਕਰਨ ਤਾਂ ਹਕੀਕਤ ਆਪਣੇ ਆਪ ਸਾਹਮਣੇ ਆ ਜਾਵੇਗੀ ਪਾਠਕਾਂ ਨੂੰ ਗੁੰਮਰਾਹ ਕਰਨ ਲਈ ਜਿਹੜੀਆਂ ਇਹ ਤੁਕਾਂ ਇਹ ਵਰਤਦੇ ਹਨ ਰਿੱਧ ਸਿੱਧ ਅਵਰਾ ਸਾਧ ਇਸੇ ਕਿਤਾਬ ਦੇ ਪੰਨਾ 84 ਤੇ ਇਹ ਆਪ ਮੰਨਦਾ ਹੈ ਕਿ ਸੁਲਤਾਨਪੁਰ ਮਸਜਿਦ ਵਿੱਚ ਨਮਾਜ਼ ਪੜ੍ਹਨ ਵੇਲੇ ਗੁਰੂ ਸਾਹਿਬ ਨੇ ਅੰਤਰਜਾਮੀ ਹੋਣ ਕਰਕੇ ਬੁੱਝ ਲਿਆ ਕਿ ਕਾਜੀ ਸਾਹਿਬ ਅਤੇ ਨਵਾਬ ਸਾਹਿਬ ਦਾ ਮਨ ਕਾਬਲ ਘੋੜੇ ਖਰੀਦ ਰਿਹਾ ਸੀ ਹੁਣ ਸਭਰਾ ਹੀ ਦੱਸ ਸਕਦਾ ਹੈ ਕਿ ਕੋਈ ਵਿਗਿਆਨੀ ਕਿਸੇ ਦਾ ਮਨ ਪੜ੍ਹ ਸਕਦਾ ਹੈ ਇਸੇ ਤਰ੍ਹਾਂ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨੇ ਸਾਹਿਬ ਪ੍ਰਕਾਸ਼ਮਾਨ ਹੋਏ ਤਾਂ 1000 ਕਿਲੋਮੀਟਰ ਦੂਰ ਕਣਾ ਕੜਾਮ ਨਗਰ ਪਟਾਲੇ ਤੋਂ 20 ਕਿਲੋਮੀਟਰ ਪੂਰਬ ਵੱਲ ਬੈਠੇ ਭਾਈ ਭੀਖਣ ਸ਼ਾਹ ਫਕੀਰ ਨੂੰ ਉਸੇ ਵੇਲੇ ਪਤਾ ਲੱਗ ਗਿਆ ਤੇ ਉਸਨੇ ਪੂਰਬ ਵੱਲ ਸਜਦਾ ਕੀਤਾ ਕੌਣ ਇਸ ਇਤਿਹਾਸਿਕ ਘਟਨਾ ਨੂੰ ਗਲਤ ਕਹਿ ਸਕਦਾ ਹੈ ਕੀ ਅੱਜ ਤੱਕ ਕਿਸੇ ਵਿਗਿਆਨੀ ਨੂੰ ਇੰਜ ਪਤਾ ਲੱਗਿਆ ਹੈ ਰਾਜਸਥਾਨ ਦੇ ਮਾਰੂਥਲ ਵਿੱਚ ਜੰਮੇ ਪਲੇ ਨੂੰ ਜੇ ਕੋਈ ਕਸ਼ਮੀਰ ਵਾਸੀ ਕਹੇ ਕਿ ਉੱਤੇ ਅਸਮਾਨ ਤੋਂ ਬਰਫ਼ ਗਿਰਦੀ ਹੈ ਕਦੇ ਮੰਨੇਗਾ ਇੱਕ ਬੱਚੇ ਨੂੰ ਜਵਾਨੀ ਦੀਆਂ ਉਮੰਗਾਂ ਤਰੰਗਾਂ ਦਾ ਕੀ ਅਹਿਸਾਸ ਹੋ ਸਕਦਾ ਹੈ ਆਪਣੇ ਹੱਥੀਂ ਅਨੇਕਾਂ ਬੰਦਿਆਂ ਦਾ ਸੰਸਕਾਰ ਕਰਨ ਵਾਲੇ ਨੂੰ ਮੌਤ ਦਾ ਕੀ ਪਤਾ ਕੀ ਚੀਜ਼ ਹੁੰਦੀ ਹੈ ਇਹ ਮਰ ਕੇ ਹੀ ਪਤਾ ਚੱਲਦਾ ਹੈ ਸੋ ਰਿੱਧ ਸਿੱਧ ਅਵਰਾ ਸਾਧ ਦਾ ਰੱਟਾ ਲਾਉਣ ਵਾਲੇ ਸਭਰਾ ਨੂੰ ਇਸ ਦਾ ਕੀ ਪਤਾ ਹੋਣਾ ਸੀ ਜਿਨ੍ਹਾਂ ਨੇ ਇਸ ਪਾਸੇ ਟੁਰ ਕੇ ਘਾਲਣਾ ਘਾਲੀ ਹੈ ਇਹ ਉਹੀ ਜਾਣਦੇ ਹਨ ਜਿਸ ਬਾਰੇ ਗੁਰਬਾਣੀ ਦੱਸ ਰਹੀ ਹੈ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਰਿੱਧੋ ਸਿੱਧ ਨਿੱਧ ਹਰ ਜਪ ਜਿਨਨੀ ਆਤਮ ਜੀਤਾ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ ਸਾਰੇ ਮਿਸ਼ਨਰੀ ਆਪ ਮੰਨਦੇ ਹਨ ਕਿ ਬਾਬਾ ਟੱਲ ਜੀ ਨੇ ਗੁਰੂ ਪਿਤਾ ਦਾ ਹੁਕਮ ਮੰਨ ਕੇ ਬਗੈਰ ਕਿਸੇ ਬਿਮਾਰੀ ਦੇ ਚੱਦਰ ਲੈ ਕੇ ਪੈ ਗਏ ਤੇ ਸਰੀਰ ਰੂਪੀ ਚੋਲਾ ਛੱਡ ਦਿੱਤਾ ਕਿ ਇਹ ਚਮਤਕਾਰ ਜਾਂ ਕਰਾਮਾਤ ਨਹੀਂ ਕਿ ਕੋਈ ਵਿਗਿਆਨੀ ਇਸ ਤਰ੍ਹਾਂ ਕਰ ਸਕਦਾ ਹੈ ਮਿਤੀ 15/6/2008 ਨੂੰ ਟੈਲੀਵਿਜ਼ਨ ਦੇ ਸਟਾਰ ਟੀਵੀ ਨਿਊਜ਼ ਚੈਨਲ ਤੇ ਸਵੇਰੇ 11:15 ਮਿੰਟ ਤੋਂ 11:30 ਮਿੰਟ ਤੱਕ ਵਿਦਖਾਏ ਪ੍ਰੋਗਰਾਮ ਵਿੱਚ ਦੀਪਕ ਰਾਓ ਨਾਮੀ ਪੁਰਸ਼ ਨੇ ਇਕਾਗਰ ਮਨ ਨਾਲ ਕੇਵਲ ਅੱਖਾਂ ਦੀ ਨਜ਼ਰ ਟਿਕਾ ਕੇ ਮੇਜ਼ ਤੇ ਰੱਖਿਆ ਚਮਚਾ ਮੋੜ ਕੇ ਟੇਢਾ ਕਰ ਦਿੱਤਾ ਇਸੇ ਤਰ੍ਹਾਂ ਬਾਹਾਂ ਲੰਬੀ ਕਰਕੇ ਹੱਥ ਵਿੱਚ ਫੜੇ ਬਲਬ ਨੂੰ ਦੇਖ ਕੇ ਬਲਬ ਫੋੜ ਦਿੱਤਾ ਧੁੱਪ ਦੀ ਐਨਕ ਤੋਂ ਤਕਰੀਬਨ 1 ਫੁੱਟ ਉੱਪਰ ਹੱਥ ਰੱਖ ਕੇ ਐਨਕ ਘੁਮਾ ਦਿੱਤੀ ਅਤੇ ਕਲਾਬਾਜੀ ਪਵਾ ਦਿੱਤੀ ਕੋਲ ਬੈਠਾ ਵਿਗਿਆਨਕ ਡਾਕਟਰ ਖੁਰਸ਼ੀਦ ਆਲਮ ਸਭ ਕੁਝ ਅੱਖੀਂ ਵੇਖਦਾ ਰਿਹਾ ਅਤੇ ਕੋਈ ਵਿਗਿਆਨਕ ਕਾਰਨ ਨਹੀਂ ਦੱਸ ਸਕਿਆ ਸਿਰਫ ਇੰਨਾ ਹੀ ਕਿਹਾ ਕਿ ਇੱਥੇ ਕੋਈ ਵਿਗਿਆਨਕ ਸਿਧਾਂਤ ਕੰਮ ਨਹੀਂ ਕਰਦਾ ਪਰ ਸਭਰਾ ਦੇ ਕਾਮਰੇਡੀ ਟੋਲੇ ਨੂੰ ਜੋ ਮਰਜ਼ੀ ਮਿਸਾਲਾਂ ਉਦਾਹਰਣਾਂ ਜਾਂ ਜਾਗਦੇ ਸਬੂਤ ਦੇਈ ਜਾਓ ਇਹ ਕਦੇ ਨਹੀਂ ਮੰਨਣਗੇ ਸਵਾਨ ਪੂਛ ਜਿਉ ਭਇਓ ਨਾ ਸੁਧੋ ਬਹੁਤ ਯਤਨ ਮੈਂ ਕੀਨੋ ਇਸ ਵਿਸ਼ੇ ਬਾਰੇ ਹੁਣ ਸਭਰਾ ਦੇ ਗੁਰੂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਵਿਚਾਰ ਇਹ ਹਨ ਕਰਾਮਾਤ ਸ਼ਬਦ ਕਰਮ ਤੋਂ ਬਣਿਆ ਹੋਣ ਕਰਕੇ ਬਖਸ਼ਿਸ਼ ਵੀ ਸਮਝਿਆ ਜਾ ਸਕਦਾ ਹੈ ਲੋਕ ਭਲਾਈ ਖਾਤਰ ਰੀਠਾ ਮੀਠਾ ਹੋ ਜਾਣ ਵਾਲੀ ਗੱਲ ਖਾਰੇ ਮੂੰਹਾਂ ਦਾ ਮਿੱਠਾ ਹੋ ਜਾਣ ਵਾਲੀ ਕੋੜੇ ਅਤੇ ਲੂਣੇ ਪਾਣੀਆਂ ਵਿੱਚ ਧਰਤੀ ਵਿੱਚ ਠੰਡੇ ਜਲ ਦੇ ਝਰਨੇ ਤੁਰਨ ਵਾਲੀ ਗੱਲ ਮੱਕੇ ਫਿਰਨ ਦੀ ਗੱਲ ਪੱਥਰ ਵਿੱਚ ਪੰਜਾ ਲੱਗ ਜਾਣ ਦੀ ਰੱਬੀ ਕਰਾਮਾਤ ਨਾਟਕ ਚੇਟਕ ਸਮਝਣਾ ਭੁੱਲ ਹੈ ਵਿਪਰਣ ਕੀ ਰੀਤ ਤੋਂ ਸਾਜਦਾ ਮਾਰਗ ਭਾਗ ਦਸਵਾਂ ਭਾਗ ਦੂਜਾ ਪੰਨਾ 11 ਪਾਠਕ ਆਪ ਹੀ ਨਿਰਣਾ ਕਰਨ ਕਿ ਸਭਰਾ ਠੀਕ ਹੈ ਜਾਂ ਇਸ ਦਾ ਮਾਰਗਦਰਸ਼ਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜਾਂ ਦੋਨੋਂ ਇਲਤੀ ਅਤੇ ਖਪਤੀ ਦਿਮਾਗ ਦੇ ਮਾਲਕ ਹਨ